ਅਥ ਹਨੂਮਾਨ ਸੋਧ ਕੋ ਬੋ ਗੀਤਾ ਮਾਲਤੀ ਛੰਦ ਦਲ ਬਾਂਟ ਚਾਰ ਦਿਸਾ ਪਠਿਓ ਹਨਮੰਤ ਲੰਕ ਪਠਾਇ ਦੇ ਲੈ ਮੁਦਰ ਕਾ ਲਖਬਾਰ ਦੇ ਜਾ ਸੀਬ ਤੀਤਾ ਜਾਤ ਭੇ ਪੁਰ ਜਾ ਰਿਆ ਚ ਕੁਮਾਰ ਛੈ ਬੰਟਾਰ ਕੈ ਫਿਰ ਆਇਓ ਕ੍ਰਿਤ ਚਾਰ ਜੋ ਅਮਿਰਾਰ ਕੋ ਸਭ ਰਾਮ ਧੀਰ ਜਿਤਾਇਓ ਦਲ ਜੋਰ ਕੋਰ ਕਰੋਰ ਲੈ ਬੜ ਕੋਰ ਤੋਰ ਸਵੈ ਚਲੇ ਰਾਮਚੰਦ ਚੰਦ ਸੁਗਰੀਵ ਲక్ష్మణ ਔਰ ਸੂਰ ਭਲੇ ਭਲੇ ਜਾਂ ਵੰਸ਼ ਖੈਣ ਨੀਲ ਹਨਵੰਤ ਅੰਗਦ ਕੇਸਰੀ ਕਾਪੂਤ ਜੂਥਵ ਜੂਥ ਲੈ ਉਮੜੇ ਚਹੂ ਦਿਸ ਕੈ ਝਰੀ ਪਾਟ ਬਾਹਰ ਦਰਾਜ ਕੋ ਕਰ ਬਾਟ ਲਾ ਗਏ ਜਬੈ ਦੂਤ ਦੈਤਨ ਕੇ ਹੁਤੇ ਤਬ ਦੌਰ ਰਾਵਣ ਪੈ ਗਏ ਰਣ ਸਾਜ ਬਾਜ ਸਭੈ ਕਰੋ ਇਕ ਬੇਨਤੀ ਮਮ ਮਾਨੀਐ ਗੜ ਲੰਕ ਬੰਕ ਸੰਭਾਰੀਐ ਰਗਵੀਰ ਆਗਮ ਜਾਨੀਐ ਤੂਮਰ ਅਸ ਸੋ ਜਾਮ ਮਾਲ ਬੁਲਾਏ ਵੀਰ ਪਠਾਇ ਦੇ ਸੋਰ ਕੋਰ ਕਰੋਰ ਕਹਿ ਜਹਾਂ RAM ਥੇ ਤਹਾਂ ਜਾਤ ਭੇਮ ਰੋਸ ਕੈ ਹਨਵੰਤ ਥਾ ਪਰ ਰੋਗ ਪਾਪ ਪ੍ਰਹਾਰਿਯੰ ਜੂਜ ਭੂਮ ਗਿਰਿਓ ਬਲੀ ਸੁਰ ਲੋਕ ਮਾਜ ਬਿਹਾਰਿਯੰ ਜਾਮ ਮਾਰ ਪਿਰੇ ਕਛੂ ਪੁਨ ਮਾਰ ਐਸੇ ਹੀ ਕਹਿ ਲਏ ਭਾਜ ਕੀਨ ਪਰਵੇਸ਼ ਲੰਕ ਸੰਦੇਸ਼ ਰਾਵਣ ਸੋ ਦਏ ਤੂਮ ਰਾਜ ਸੋ ਜਾਮ ਮਾਲ ਦਹੂ ਰਾਗ ਵਿਜੂ ਹਰਿਓ ਹੈ ਕਛੂ ਪ੍ਰਭ ਕੇ ਹੀਏ ਸੁਭ ਮੰਤਰ ਆਵਤ ਸੋ ਕਰੋ ਪੇਖ ਤੀਰ ਕੰਪਨੈ ਦਲ ਸੰਗ ਦੈ ਸੋ ਪਠਾਇ ਦਿਓ ਭਾਂਤ ਭਾਂਤ ਬਜੇ ਵਜੰਤਰ ਨਨਦ ਸਦ ਪੂਰੀ ਭਇਓ ਸੁਰ ਰਾਏ ਆਦ ਪਰ ਹਸਤ ਤੇ ਇਹ ਭਾਂਤ ਮੰਤਰ ਵਿਚਾਰਿਓ ਸੀ ਦੇਵ ਲੋ ਰਗੁਰਾਜ ਕੋ ਕਸ ਰੋਸ ਰਾਵ ਸੰਭਾਰਿਓ ਛਪੈ ਛੰਦ ਚਲ ਹਲੰਤਰ ਵਾਰ ਬੈਤ ਬਾਜੰਤਰ ਮਹਾ ਧੁਨ ਖੜ ਰੰਦ ਖਾ ਖੋਲ ਧਿਆਨ ਤਜ ਪਰਤ ਚਬਦ ਹੁਨ ਇਕ ਇਕ ਲੈ ਚਲੈ ਇਕ ਤਨ ਇਕ ਰੁਝੈ ਅੰਧ ਧੁੰਦ ਪਰ ਗਈ ਹੱਥ ਅਰ ਮੁਖ ਨਾ ਸੁਝੈ ਸਮੂਹੇ ਸੂਰ ਸਾਵੰਤ ਸਭ ਫੌਜ ਰਾਜ ਅੰਗਦ ਸਮਰ ਜੈ ਸਾਧਨ ਨਦ ਹੂ ਧਨ ਜੰਪਦ ਸੁਰਪੁਰ ਅਮਰ ਇਤ ਅੰਗਦ ਯੁਵਰਾਜ ਦੁਤੀਏ ਦਿਸ ਵੀਰ ਕੰਪਨ ਕਰਤ ਬ੍ਰਿਸ਼ਟ ਸਰ ਧਾਰ ਤਜਤ ਨਹੀਂ ਕਯੋ ਧਨ ਹੱਥ ਬਥ ਮਿਲ ਗਈ ਲੁਥ ਬਿਥਰੀ ਆਹਾੜਨ ਘੁੰਮੇ ਕਾਇਆ ਕਾਇ ਵੀਰ ਬੰਕੜੇ ਬਬਾਰਨ ਪਿਖਤ ਬੈਠ ਵਿਵਾਨ ਬਰ ਧਨ ਧਨ ਜੰਪਤ ਅਮਰ ਕਉ ਭੂਤ ਭਵਿਖਿਆ ਭਵਾਨ ਮੋ ਅਬ ਲਗ ਲਖਿਓ ਨਾ ਆਸ ਸਮਰ ਕਹੂੰ ਮੁੰਡ ਪਿਖਿਆ ਕਹੂੰ ਪਕ ਰੁੰਡ ਪਰੇ ਧਰ ਕਿਥੀ ਜਾਂ ਤਰਫੰਤ ਕਹੂੰ ਚਰੰਤ ਸੋ ਛਾਵ ਕਰ ਭਰਤ ਪੱਤਰ ਖੇਤਰੀ ਕਹੂੰ ਚਾਵੜ ਚਿਕਾਰੈ ਕਿਲਕਤ ਕਥਾ ਮਸਾਨ ਕਹੂੰ ਭੈਰਵ ਪਵਕਾਰੈ ਏ ਭਾਂਤ ਵਿਜੈ ਕਬ ਕੀ ਭਈ ਹਣਿਓ ਅਸੁਰ ਰਾਵਣ ਤਣਾ ਭੈ ਦਾਗਿਆ ਦਗ ਭੱਗੇ ਹਠੀ ਗਹਿ ਗਹਿ ਕਰ ਦਾਂਤਨ ਤੰਤ੍ਰਿਣਾ ਉਤੈ ਦੂਤ ਰਾਮ ਨਾ ਜਾਏ ਹਤ ਵੀਰ ਸੁਨਾਇਓ ਏਤ ਕਪਪਤ ਅਰ ਰਾਮ ਦੂਤ ਅੰਗਦੈ ਪਠਾਇਓ ਕਹੀ ਕਥ ਤੇ ਸਤ ਗਥ ਕਰ ਤਤ ਸੁਨਾਇਓ ਮਿਲੋ ਦੇਹੋ ਜਾਨ ਕੀ ਕਾਲ ਨਾਤਰ ਤੋਇ ਆਇਓ ਪਗ ਭੇਟ ਚਲਤ ਪਇਓ ਬਾਲ ਸੁਤ ਪ੍ਰਿਸ਼ਟ ਪਾਣ ਰਗਬਰ ਧਰੇ ਪਰ ਅੰਕ ਪੁਲਕ ਤਨ ਬਸਿਜਿਓ ਭਾਂਤ ਅਨਕਿਆਸ ਕਰੇ ਪ੍ਰਤ ਉਤਰ ਸੰਵਾਦ ਛਪੈ ਛੰਦ ਦੇਸ ਯਾ ਦਸ ਕੰਧ ਛਾਏ ਨਹੀਂ ਦੇਖਣ ਪੈ ਹੋ ਲੰਕ ਛੀਨ ਲੀਦੀਐ ਲੰਕ ਲਖ ਜੀਤ ਨਾ ਜਾਇਓ ਕ੍ਰੁੱਧ ਵਿਖੈ ਦਿਨ ਕੋਰ ਪਿਖ ਕਾ ਜੁਦ ਮਚਾਇ ਹੈ RAM ਸੈਤ ਕਬ ਕਟ ਕੇ ਆਜ ਮ੍ਰਿਗ ਸਿਆਰ ਖਵੈ ਹੈ ਜਿਨ ਕਰ ਸੋ ਗਰਭ ਸੁਣ ਮੂੜ ਮਤ ਗਰਭ ਗਵਾਇ ਕਨੇਰ ਕਰ ਬਸ ਕਰੇ ਸਰਬ ਘਰ ਗਰਭ ਹਮ ਏ ਕਿਨ ਮਹਿ ਦਵੈ ਦੀਨ ਨਰ ਰਾਮਨ ਬਾ ਚੰਗ ਸੋ ਛਪਾਇ ਅਗਨ ਪਾ ਕਹ ਕਰੈ ਪਵਨ ਮੁਰ ਬਾਰ ਬੁਹਾਰੈ ਚਵਰ ਚੰਦਰਮਾ ਤਰੈ ਸੂਰ ਛਤਰੈ ਸਿਰ ਧਾਰੈ ਮਦ ਲక్ష్ਮੀ ਪਿਆਵੰਤ ਭੇਦ ਮੁਖ ਬ੍ਰਹਮ ਉਚਾਰਤ ਬਰਨ ਬਾਰ ਨਿਤ ਭਰੇ ਔਰ ਕੁਲ ਦੇਵ ਜੁਹਾਰਤ ਨਿਜ ਕਹਾ ਸੋ ਬਲਦਾਨ ਪ੍ਰਬਲ ਦੇ ਤਨ ਜਜ ਮੋਹਿ ਕਰ ਵੇ ਜੁਧ ਜੀਤ ਤੇ ਜਾਹਗੇ ਕਹਾਂ ਦੋਏ ਤੇ ਦੀਨ ਨਰ ਕਹਿ ਹਾਰਿਓ ਕਬਕੋਟ ਦੈਤ ਪਤ ਏਕ ਨਾਮਾਨੀ ਉਠਤ ਪਾਵ ਰੁਪਿਓ ਸਭਾ ਮਦ ਸੋ ਅਭਿਮਾਨੀ ਥਕੇ ਸਕਲ ਅਸੁਰਾਰ ਪਾਪ ਕਿਨਹੂ ਨਾਉ ਚੱਕਿਓ ਗਿਰੇ ਧਰਨ ਮੁਰਛਾਏ ਬਿਮਨ ਦਾਨ ਦਲ ਥਕਿਓ ਲੈ ਚਲੋ ਬਵੀਛਨ ਪ੍ਰਾਤ ਇਹ ਬਾਲ ਪੁੱਤਰ ਧੂਸਰ ਵਰਨ ਪਟ ਹਟਕ ਵਿਕਟ ਤੇ ਨਾਸ ਕੇ ਚਲ ਆਇਓ ਜਿਤ ਰਾਮ ਰਾਨ ਕਹਿ ਬੁਲਿਓ ਲੰਕੇਸ ਤਾਏ ਪ੍ਰਭ ਰਾਜ ਵਿਲੋਚਨ ਕੁਟਲ ਅਲਕ ਮੁਖ ਛਕੇ ਸਗਲ ਸੰਤਨ ਦੁਖ ਮੋਚਨ ਕੁਪੈ ਸਰਬ ਕਾ ਵਿਰਾਜ ਵਿਜੈ ਪਹਲੀ ਰਣ ਚੱਖੀ ਫਿਰੈ ਲੰਕਗੜ ਘੇਰ ਦਿਸਾ ਦਛਣੀ ਪਰਖੀ ਪ੍ਰਭ ਕਰੈ ਬਭੀਸ਼ਣ ਲੰਕਪਾਦ ਸੁਣੀ ਬਾਤ ਰਾਵਣ ਘਰਨੇ ਸੁਧ ਸਤ ਤਬ ਬਿਸਰਤ ਭਈ ਗਿਰੀ ਧਰਨ ਪਰ ਹੋਏ ਬਿਮਾਨ ਮਦੋਦਰੀ ਬਾਚ ਟੰਗਣ ਛੰਦ ਸੂਰ ਬੀਰਾ ਸਜੇ ਕੋਰ ਬਾਜੇ ਬਜੇ ਭਾਜ ਕੰਤਾ ਸੁਣੇ RAM ਆਏ ਬਾਲ ਮਾਰਿਓ ਬਲੀ ਸਿੰਧ ਪਾਟਿਓ ਜਿਨੈ ਤਾਹੇ ਸੋ ਬੈਰ ਕੈਸੇ ਰਚਾਏ ਵਿਆਦ ਜੀਤੋ ਜਿਨੈ ਜੰਬ ਮਾਰਿਓ ਉਨੈ RAM ਅਵਤਾਰ ਸੋਈ ਸੁਹਾਏ ਦੇ ਮਿਲੋ ਜਾਣ ਕੀ ਬਾਤ ਹੈ ਸਿਆਣ ਕੀ ਝਾਮ ਕੇ ਦਾਮ ਕਾਹੇ ਚਲਾਏ ਰਾਵਣ ਬਾਜ ਬਿਉ ਸੈਨਾ ਸਜੋ ਕੋਰ ਬਾਜੇ ਬਜੋ ਕੋਟ ਜੋਦਾ ਗਜੋ ਆਨ ਨੇਰੇ ਸਾਜ ਸੰਜੋ ਸੰਭੂ ਸੈਨਾ ਸਬੈ ਆਜ ਮਾਰੋ ਤਰੈ ਦ੍ਰਿਸ਼ਟ ਤੇਰੇ ਇੰਦਰ ਜੀਤੋ ਕਰੋ ਜਛ ਰੀਤੋ ਧਨੰ ਨਾਰ ਸੀਤਾ ਬਰੰਗ ਜੀਤ ਜੁਦੈ ਸੁਰਗ ਪਾਤਾਲ ਆਕਾਸ਼ ਜਵਾਲਾ ਜਰੈ ਬਾਤ ਹੈ RAM ਕਾ ਮੋਰ ਕ੍ਰੁਧੈ ਮਦੋਦਰੀ ਬਾਜ ਤਾਰ ਕਾ ਜਾਤ ਹੀ ਕਾਦ ਕੀਨੀ ਜਿਨੈ ਔਰ ਸੁਬਾਹ ਮਾਰੀ ਚ ਮਾਰੇ ਵਿਆਦ ਬਧਿਓ ਖਰੰਗ ਦੂਖਣ ਖੇਤ ਥੈ ਏਕ ਹੀ ਬਾਣ ਸੋ ਬਾਲ ਮਾਰੇ ਤੂਮਰ ਅਛਾਦਿਓ ਜਾਮ ਮਾਲੀ ਬਲੀ ਪ੍ਰਾਣ ਹੀਣੰ ਕਰਿਓ ਜੁਦ ਜੈ ਕੈ ਮਾਰ ਹੈ ਤੋਹੇ ਯੋ ਸਿਆਰ ਕੇ ਸਿੰਘ ਜਿਉ ਲੇਹਗੇ ਲੰਕ ਕੋ ਡੰਕ ਦੈ ਕੈ ਰਾਵਣ ਬਾਚ ਚੌਰ ਚੰਦਰੰ ਕਰੰ ਛਤਰ ਸੂਰੰ ਧਰੰ ਬੇਦ ਬ੍ਰਹਮਾ ਰਰੰ ਦਵਾਰ ਮੇਰੇ ਪਾਗ ਪਾਵ ਕਰੰ ਨੀਰ ਬਰਨੰ ਪਰੰ ਜਛ ਵਿਦਿਆ ਧਰੰ ਕੀਨ ਚੇਰੇ ਹਰਬ ਖਰਬੰ ਪੁਰੰ ਚਰਬ ਸਰਬੰ ਕਰੇ ਦੇਖ ਕੈਸੇ ਕਰੋ ਵੀਰ ਖੇਤੰ ਚਿੰਕ ਹੈ ਚਾਵੜਾ ਫਿੰਕ ਹੈ ਫਿਕਰੀ ਨਾਜ ਹੈ ਵੀਰ ਬੈ ਤਾਲ ਪ੍ਰੇਤੰ ਮਦੋਦਰੀ ਬਾਜੰ ਤਾਸ ਨੇ ਜੇ ਟੁਲੈ ਘੋਰ ਬਾਜੇ ਬਜੈ RAM ਲੀਨੇ ਤਲੈ ਆਨ ਟੂਕੇ ਬਾਨਰੀ ਪੂਤ ਚਿੰਕਾਰ ਅਪਾਰੰ ਕਰੰ ਮਾਰ ਮਾਰੰ ਚਹੂ ਔਰ ਕੂਕੇ ਭੀਮ ਪੇਰੀ ਵਜੈ ਜੰਗ ਜੋਦਾ ਗਜੈ ਬਾਣ ਚਾਪੈ ਚਲੈ ਨਾਹੇ ਜਉ ਲਉ ਬਾਤ ਕੋ ਮਾਨੀਐ ਘਾਤ ਪਹਿਚਾਨੀਐ ਰਾਵਰੀ ਦੇਹ ਕੀ ਸਾਥ ਤੋ ਲਉ ਕਾਟ ਕਾਟੈ ਰੁਕੋ ਬਾਟ ਬਾਟੈ ਤੁਪੋ ਐਠ ਬੈਠੇ ਕਹਾ ਰਾਮ ਆਏ ਖੋਰ ਹਰਾਮ ਹਰੀਬ ਕੀ ਆਖ ਤੈ ਚਾਂਬ ਕੇ ਜਾਤ ਕੈਸੇ ਚਲਾਏ ਹੋਏ ਗੋ ਖਵਾਰ ਪਿਸਿਆਰ ਖਾਨਾ ਤੁਰਾ ਬਾਨਰੀ ਪੂਤ ਜੋ ਲਾਉਣਾ ਗੱਜ ਹੈ ਲੰਕ ਕੋ ਛਾੜ ਕੈ ਕੋਟ ਕੋ ਫੋਂਦ ਕੈ ਆਸਰੀ ਭੂਤ ਲੈ ਘਾਸ ਭਜ ਹੈ ਰਾਵਣ ਬਾਜ ਬਾਵਰੀ ਰਾਣ ਕਿਆ ਪਾਣ ਬਾਤਾ ਬਕੈ ਰੰਕ ਸੇ RAM ਕਾ ਛੋੜ ਰਾਸਾ ਕਾੜ ਹੋ ਬਾਸ ਦੈ ਬਾਨ ਬਾਜੀ ਗਰੀ ਦੇਖ ਹੋ ਆਜ ਤਾ ਕੋ ਤਮਾਸਾ ਬੀਸ ਬਾਹੇ ਤਰੰਗ ਸੀਸ ਦਸਿਨ ਸਿਰੰਗ ਸੈਣ ਸੰਭੂ ਵੈ ਸੰਗ ਮੇਰੇ ਬਾਜ ਜੈ ਹੈ ਕਹਾਂ ਬਾਟ ਪੈ ਹੈ ਹੂਆ ਮਾਰ ਹਉ ਬਾਜ ਜੈਸੇ ਬਟੇਰੇ ਏਕ ਏਕੰ ਹਿਰੈ ਝੂਮ ਚੂਮੰ ਮਰੈ ਆਪ ਆਪੰ ਗਿਰੈ ਹਾ ਕੁਮਾਰੇ ਲਾਗ ਜੈ ਹੋ ਤਹਾਂ ਭਾਜ ਜੈ ਹੈ ਜਹਾਂ ਕੂਲ ਜੈ ਹੈ ਕਹਾਂ ਤੈ ਉਬਾਰੇ ਸਾਜ ਬਾਜੇ ਸਵੈ ਆਜ ਲੈ ਹਉ ਤਿਨੈ ਰਾਜ ਕੈ ਸੋ ਕਰੈ ਕਾਜ ਮੋਸੋ ਬਾਨ ਰੰਗ ਛੈ ਕਰੋ RAM ਲਛੈ ਹਰੋ ਜੀਤ ਹੋ ਹੋਟ ਤੋ ਆਨ ਤੋ ਸੋ ਕੋਟ ਬਾਤੈ ਗੁਨੀ ਏਕ ਕੈ ਨਾ ਸੁਨੀ ਕੋਪ ਮੁੰਡੀ ਤੁਨੀ ਪੁੱਤ ਪਠੈ ਏਕ ਨਾਰਾਂਦ ਦੇਵਾਂਦ ਦੂਜੋ ਬਲੀ ਭੂਮ ਕੰਪੀ ਰਣੰਗ ਬੀਰ ਉਠੈ ਸਾਰ ਭਾਰੰ ਪਰੇ ਧਾਰ ਧਾਰੰ ਬਜੀ ਕ੍ਰੋਹ ਕਹਿ ਲੋਹ ਕੀ ਛਿਟ ਛੁਟੈ ਰੁੰਡ ਤੁਕ ਤੁਕ ਪਰੈ ਘਾਏ ਭਗ ਭਗ ਕਰੈ ਬਿਥਰੀ ਜੁਥ ਸੋ ਲੁਥ ਲੁਟੈ ਪਤਰ ਜੁਗਣ ਪਰੈ ਸਦ ਦੇਵੀ ਕਰੈ ਨਦ ਪੈਰੋ ਰਰੈ ਗੀਤ ਗਾਵੈ ਭੂਤ ਪ੍ਰੇਤ ਤਾਲ ਬੀਰੰ ਬਲੀ ਮਾਸ ਆਹਾਰ ਤਾਰੀ ਬਜਾਵੈ ਜਛ ਗੰਧਰਵ ਸਰਬ ਵਿਦਿਆ ਤਰੰਗ ਮਧ ਆਕਾਸ ਭਇਓ ਸਦ ਦੇਵੰ ਲੁਥ ਬਿਥੁਤਰੀ ਹੋ ਕੂਹੰ ਪਰੀ ਮਚੀਆਂ ਜੁਧ ਅਨੂਪਾ ਤੇਵੰ ਸੰਗੀਤ ਛਪੈ ਛੰਦ ਕਾਗੜ ਦੀ ਕੁਪਿਓ ਕਾਪ ਕਟਕ ਬਾਗੜ ਦੀ ਬਾਜਨ ਰਣ ਬੱਜੀਏ ਤਾਗੜ ਦੀ ਤੇਗ ਚਹਲਾਲੀ ਗਾਗੜ ਦੀ ਜੋ ਦਾਗਲ ਗੱਜੀ ਸਾਗੜ ਦੀ ਸੂਰ ਸਮੂਹੇ ਨਾਗੜ ਦੀ ਨਾਰਦ ਮੁਨ ਨੱਚਿਓ ਬਾਗੜ ਦੀ ਵੀਰ ਬੈਤਾਲ ਆਗੜ ਦੀ ਆਰਨ ਰੰਗ ਰਚਿਓ ਸਾਗੜ ਦੀ ਸੁਭਟ ਨੱਚੇ ਸਮਰ ਫਾਗੜ ਦੀ ਫੁੰਕ ਫਣੀਰ ਕਰੈ ਸੰਸਾਗੜ ਦੀ ਸੰਟੈ ਸੁਮਕੜੈ ਫਾਣੀ ਪਾਤੀ ਫਾਣੀ ਫੇਰ ਫੇਰ ਤਰੈ ਫਾਗੜ ਦੀ ਫੁੰਕ ਫਿੰਕਰੀ ਰਾਗੜ ਦੀ ਹਿਰਣ ਕੇ ਰੱਕੈ ਲਾਗੜ ਦੀ ਲੁੱਥ ਵਿਥੁਰੀ ਭਾਗੜ ਦੀ ਪਟ ਕਾਇਪ ਬੱਕੈ ਬਾਗੜ ਦੀ ਬਰਖ ਦਬਾਨ ਝਾਗੜ ਦੀ ਚਲ ਮਲਤ ਕਿਰਪਾਨ ਗਾਗੜ ਦੀ ਗਾਇ ਸੰਜਰੈ ਕਾਗੜ ਦੀ ਕੱਛੇ ਕਿੰਕਾਨ ਬੰਬਾਗੜ ਦੀ ਬਾਦ ਬੀਰਨ ਸਿਰਨ ਤਾਗੜ ਦੀ ਤਮਕ ਤੇ ਗੰਕੜੀ ਝੰਝਾਗੜ ਦੀ ਝੜਕਦਾ ਝੜ ਸਮੈ ਝਲਮਲ ਚੁੱਕ ਬਿਜਲ ਚੜੀ ਨਾਗੜ ਦੀ ਨਾਰਾਂ ਤੱਕ ਗਿਰਤ ਦਾਗੜ ਦੀ ਦੇਵਾਂ ਤੱਕ ਧਾਇਓ ਜਾਗੜ ਦੀ ਜੁਦ ਕਰ ਤੁਮਲ ਸਾਗੜ ਦੀ ਸੁਰ ਸੁਰਲੋਕ ਸਦਾਇਓ ਦਾਗੜ ਦੀ ਦੇਵ ਰਹਾ ਸੰਤ ਆਗੜ ਦੀ ਆਸੁਰਨ ਰਣ ਸੋਗੰ ਸਾਗੜ ਦੀ ਸਿੱਧ ਸਰ ਸੰਤ ਨਾਗੜ ਦੀ ਨਾਚਤ ਤਜ ਜੋਗੰ ਖੰਖਾਗੜ ਦੀ ਖਿਆ ਭੈ ਪ੍ਰਾਪਤ ਖਲ ਪਾਗੜ ਦੀ ਪੋਹ ਪਡਾਰਤ ਅਮਰ ਜਿਨ ਜਾਗੜ ਦੀ ਸਕਲ ਜੈ ਜੈ ਜਪੈ ਸਾਗੜ ਦੀ ਸੁਰਪੁਰ ਹੈ ਨਾਰ ਨਰ ਰਾਗੜ ਦੀ RAM ਨਹਿ ਸੁਨਿਓ ਸਾਗੜ ਦੀ ਦੋਉ ਸੋਤਰਨ ਜੁਝੇ ਬਾਗੜ ਦੀ ਬੀਰ ਬਹੁ ਗਿਰੇ ਆਗੜ ਦੀ ਆਹ ਵਹਿ ਰੁਝੇ ਲਾਗੜ ਦੀ ਲੁਥ ਵਿਥਰੀ ਚਾਗੜ ਦੀ ਚਾਵੜ ਚਿੰਕਾਰ ਨਾਗੜ ਦੀ ਨਦ ਬਹਿ ਗਦ ਕਾਗੜ ਦੀ ਕਾਲੀ ਕਿਲਕਾਰੰ ਭਮ ਪਾਗੜ ਦੀ ਭਿਆੰਕਰ ਜੁਦ ਪਇਓ ਜਾਗੜ ਦੀ ਜੂ ਜੁਗਣ ਜੁਰੀਆ ਕੰਕਾਗੜ ਦੀ ਕਲਕਤ ਕੋਹਰ ਕਰ ਪਾਗੜ ਦੀ ਪੱਤਰ ਸ਼੍ਰੋਣਤ ਪਰੀ ਇਤ ਦੇਵਾਂਤਕ ਨਰਾਂਤਕ ਬਧੈ ਧਿਆਏ ਸਮਾਪਤ ਮਸਤ ਅਥ ਪ੍ਰਹਸਤ ਜੁਦ ਕਥਨੰ ਸੰਗੀਤ ਛਪੈ ਛੰਦ ਪਾਗੜ ਦੀ ਪ੍ਰਹਸਤ ਪਠਿਓ ਦਾਗੜ ਦੀ ਦੇਖੈ ਦਰਿਆਨ ਗਨ ਕਾਗੜ ਦੀ ਕੰਪ ਭੂਠੀ ਬਾਗੜ ਦੀ ਬਾਜਨ ਖੁਰੀ ਅਨ ਤਨ ਨਾਗੜ ਦੀ ਨੀਲ ਤੇ ਚਿਣਿਓ ਪਾਗੜ ਦੀ ਗੈ ਪੂਮ ਪਛਾੜੀਏ ਸਾਗੜ ਦੀ ਸਮਰ ਹਾਹਕਾਰ ਦਾਗੜ ਦੀ ਦਾਨਵ ਦਲ ਭਾਰੀ ਆ ਕਹੂੰ ਕਾਗੜ ਦੀ ਕਾਏ ਪਗ ਪਗ ਕਰਤ ਰਾਗੜ ਦੀ ਰੋਹਿਰ ਰਣ ਰੰਗ ਬਹਿ ਜੰਜਾਗੜ ਦੀ ਜੋ ਹੈ ਜੁਗਣ ਜਪੈ ਕਾਗੜ ਦੀ ਕਾ ਕਰ ਕਰ ਕਹਾ ਪਾਗੜ ਦੀ ਪ੍ਰਹਸਤ ਜਜੰਤ ਲਾਗੜ ਦੀ ਲੈ ਚਲਿਓ ਅਪਦਲ ਭਾਗੜ ਦੀ ਪੂਮ ਪੜਹੜੀ ਕਾਗੜ ਦੀ ਕੰਪੀ ਦੋਈ ਜਲ ਥਲ ਨਾਗਰ ਦੀ ਨਾਦ ਨਿਹ ਨਦ ਭਾਗੜ ਦੀ ਰਣ ਭੇਦ ਭੈੰਕਰ ਸਾਗਰ ਦੀ ਸਾਂਗ ਚਲ ਹਲਤ ਚਾਗੜ ਦੀ ਚਮਕੰਤ ਚਲ ਸਰ ਖੰ ਖਾਗੜ ਦੀ ਖੜਕ ਖਿਮਗਤ ਖਾਤ ਚਾਗੜ ਦੀ ਚਟਕ ਚਿਨ ਗੈ ਕੱਢੈ ਠੰ ਠਾਗੜ ਦੀ ਠਾਟ ਠੱਟ ਕਰ ਮਨੂ ਠਾਗੜ ਦੀ ਠਣਕ ਠਠਿਆਰ ਗੱਢੈ ਠਾਗੜ ਦੀ ਢਾਲ ਉਛਲੈ ਬਾਗੜ ਦੀ ਰਣ ਵੀਰ ਬਬੱਕ ਹੈ ਆਗੜ ਦੀ ਇੱਕ ਲੈ ਚੱਲੈ ਇੱਕ ਕਹੋ ਇੱਕੋ ਚੱਕਾ ਹੈ ਤਾਗੜ ਦੀ ਤਾਲ ਤੰਬਰੰਗ ਬਾਗੜ ਦੀ ਰਣ ਬੀਨ ਸੋ ਵੱਜੈ ਸਾਗੜ ਦੀ ਸੰਖ ਕੇ ਸ਼ਬਦ ਗਾਗੜ ਦੀ ਗੈਵਰ ਗਲ ਗੱਜੈ ਧੰਧਾਗੜ ਦੀ ਤਰਨ ਤੜ ਤੁਕ ਤੁਕ ਪਰਤ ਚਾਗੜ ਦੀ ਚਗਤ ਚਿਤ ਮਹਿ ਅਮਰ ਪੰਪਾਗੜ ਦੀ ਪੋਹ ਬਰਖਾ ਕਰਤ ਜਾਗੜ ਦੀ ਜਛ ਗੰਧਰਵ ਵਰ ਚਾਗੜ ਦੀ ਛੁਜ ਪਟ ਗਿਰੈ ਮਾਗੜ ਦੀ ਮੁਖ ਮਾਰ ਉਚਾਰੈ ਸਾਗੜ ਦੀ ਸੰਜ ਪੰਜਰੇ ਕਾਗੜ ਦੀ ਘਣੀਰ ਜਨਕਾਰੈ ਤਾਗੜ ਦੀ ਤੀਰ ਬਰਖੰਤ ਗਾਗੜ ਦੀ ਗਹਿ ਗਦਾ ਗ੍ਰਿਸ਼ਟੰ ਮਾਗੜ ਦੀ ਮੰਤਰ ਮੁਖ ਜਪੈ ਆਗੜ ਦੀ ਅਛਰ ਬਰਿਸ਼ਟੰ ਸੰਸਾਗੜ ਦੀ ਸਦਾ ਸ਼ਿਵ ਸਿਮਰ ਕਰ ਜਾਗੜ ਦੀ ਜੂਜ ਜੋ ਦਾਮਰਤ ਸੰਸਾਗੜ ਦੀ ਸੁਖਟ ਸਨਮੋਹ ਗਿਰਤ ਆਗੜ ਦੀ ਅਪਛਰਣ ਕਹਾ ਵਰਤ ਪ੍ਰਿਆ ਪ੍ਰਿਆਛਨ ਇਤੈ ਉਚਰੇ RAM ਲੰਕੇਸ਼ ਬੈਣ ਉਤੈ ਦੇਵ ਦੇਖੈ ਚੜੈ ਰਾਥ ਗੈਣ ਕਹੋ ਏਕ ਏਕੰ ਅਨੇਕੰ ਪ੍ਰਕਾਰੰ ਮਿਲੇ ਜੁਧ ਜੇਤੇ ਸਮੰਤੰ ਲੁਝਾਰੰ ਬਭੀਸ਼ਣ ਬਾਚ ਰਾਮ ਸੋ ਤਨੁ ਮੰਡਲਾਕਾਰ ਜਾ ਕੋ ਵਿਰਾਜੈ ਸਿਰੰਗ ਜੈਤ ਪਤਰੰ ਸਿਤੰ ਛਤਰ ਛਾਜੈ ਰਥੰ ਬੇਸ਼ਟੰ ਬਿਆਘਰ ਚਰਮੰ ਅਪੀਤੰ ਤਿਸੈ ਨਾਥ ਜਾਨੋ ਹਠੀ ਇੰਦਰਜੀਤੰ ਨਹੇ ਪਿੰਗ ਬਾਜੀ ਰਥੰ ਜੇਨ ਸੋਭੈ ਮਹਾਕਾਏ ਪੇਖੇ ਸਬੈ ਦੇਵ ਛੋਭੈ ਹਰੇ ਸਰਬ ਗਰਭੰ ਧਨੰ ਪਾਰ ਦੇਵੰ ਮਹਾਕਾਏ ਨਾਮਾ ਮਹਾਬੀਰ ਦੇਵੰ ਲਗੇ ਮਿਉਰ ਬਰਣੰ ਰਥੰ ਜੇਨ ਬਾਜੀ ਬਕੈ ਮਾਰ ਮਾਰੰ ਤਜੈ ਬਾਣ ਰਾਜੀ ਮਹਾ ਜੁਦ ਕੋ ਕਰਮ ਹੋ ਦਰਬਖਾਨੋ ਤਿਸੈ ਜੁਦ ਕਰਤਾ ਬਡੋ RAM ਜਾਨੋ ਲਗੇ ਮੁਖ ਕੰ ਭਰਨ ਬਾਜੀ ਰਥੇ ਸੰਘ ਸੈ ਪੌਨ ਕੇ ਗੋਨ ਕੋ ਚਾਰ ਦੇ ਸੰ ਤਰੇ ਬਾਣ ਪਾਣ ਕਿਦੋ ਕਾਲ ਰੂਪੰ ਤਿਸੈ ਰਾਮ ਜਾਨੋ ਸਹੀ ਦਇਤ ਪੂਪੰ ਫਿਰੈ ਮੋਰ ਪੁਛੰ ਟੁਰੈ ਚੌਰ ਚਾਰੰ ਰੜੈ ਕ੍ਰਿਤ ਬੰਦੀ ਅਨੰਤੰ ਅਪਾਰੰ ਰਸੰ ਸਵਰਨ ਕੀ ਕਿੰਕਣੀ ਚਾਰ ਸੋ ਹੈ ਲਖੇ ਦੇਵ ਕੰਨਿਆ ਮਹਾ ਤੇਜ ਮੋਹੈ ਛਕੈ ਮਦ ਜਾ ਕੀ ਤੁਜਾ ਸਾਰ ਦੂਲੰ ਇਹੈ ਦੇਇਤ ਰਾਜੰ ਦੁਰੰ ਦ੍ਰੋਹ ਮੂਲੰ ਲਸੈ ਕ੍ਰੀਟ ਸੰਕਸੈ ਕਸੈ ਕੋ ਰਮਾਨਾਥ ਚੀਨੋ ਦਸੰ ਗ੍ਰੀਵ ਕੋ ਦੁਹੂ ਔਰ ਪੱਜੇ ਬਜੰਤਰੰ ਅਪਾਰੰ ਮਚੇ ਸੂਰਵੀਰੰ ਮਹਾ ਸ਼ਸਤਰ ਧਾਰੰ ਕਰੈ ਅਤ੍ਰਪਾਤੰ ਨਿਪਾਤੰਤ ਸੂਰੰ ਉਠੇ ਮਦ ਜੁਦੰਕ ਮਧੰ ਕਰੂਰੰ ਗਿਰੈ ਰੁੰਡ ਮੁੰਡੰ ਪਸੁੰਡੰ ਅਪਾਰੰ ਰੁਲੇ ਜੰਗ ਪੰਗੰ ਸਮੰਤੰ ਲੁਝਾਰੰ ਪਰੀ ਕੂਹ ਜੂਹੰ ਉਠੇ ਗਦ ਸਦੰ ਜਕੇ ਸੂਰਵੀਰੰ ਛਕੇ ਜਾਨ ਮਦੰ ਗਿਰੇ ਚੂਮ ਕੂਮੰ ਅਘੂਮੇਤਿ ਕਾਇੰ ਉਠੇ ਗਦ ਸਦੰ ਚੜੇ ਚੌਪਚਾਇੰ ਜੁਝੇ ਪੀਰ ਏਕੰ ਅਨੇਕੰ ਪ੍ਰਕਾਰੰ ਕਟੇ ਅੰਗ ਜੰਗੰ ਰਟੈ ਮਾਰ ਮਾਰੰ ਛੁਟੈ ਬਾਣ ਬਾਨੰ ਉਠੈ ਗਦ ਸਦੰ ਰੁਲੇ ਝੂਮ ਕੂਮੰ ਸੋ ਬੀਰੰ ਵਿਹਦੰ ਨਥੇ ਜੰਗ ਰੰਗ ਤਤਥੈ ਤਤਥਯੰ ਛੁਟੈ ਬਾਣ ਰਾਜੀ ਫਿਰੈ ਛੂਛ ਹਥਯੰ ਗਿਰੇ ਅੰਕ ਸੰਭਾਰਣ ਬੀਰ ਖੇਤੰ ਨਤੇ ਕੰਦਹੀਣ ਕਬੰਧੰ ਅਚੇਤੰ ਭਰੈ ਖੇਚਰੀ ਪੱਤਰ ਚੌਸਠ ਚਾਰੀ ਚਲੇ ਸਰਵੇ ਆਨੰਦ ਹੋਇ ਮਾਸ ਹਾਰੀ ਗਿਰੇ ਪੰਕੁੜੇ ਵੀਰ ਬਾਜੀ ਸੁਦੇਸੰ ਪਰੇ ਪੀਲਵਾਨੰ ਛੁਟੇ ਚਾਰ ਕੇ ਸੰਗ ਕਰੈ ਪੈਜ ਵਾਰੰ ਪ੍ਰਚਾਰੰਤ ਵੀਰੰ ਉਠੈ ਸੋਣ ਧਾਰੰ ਅਪਾਰੰ ਹਮੀਰੰ ਛੁਟੈ ਚਾਰ ਚਿਤਰੰ ਬਚਿਤਰੰਤ ਬਾਣਨ ਚਲੇ ਬੈਠ ਕੈ ਸੂਰਬੀਰੰ ਬਿਮਾਨਨ ਗਿਰੇ ਬਾਰਣੰ ਬਿਥਰੀ ਲੁਥ ਜੁਥੰ ਖੁਲੇ ਸੁਰਗ ਦੁਆਰੰ ਗਏ ਵੀਰ ਛਤੰ ਦੋਰਾ ਇਹ ਵਿਧ ਹੱਥ ਸੈਨਾ ਪਈ ਰਾਮ ਰਾਮ ਵਿਰੁੱਧ ਲੰਕ ਮੰਗ ਪ੍ਰਾਪਤ ਭਇਓ ਦਸ ਸਿਰ ਮਹਾ ਸਕਰੁੱਧ ਭੁਜੰਗ ਪ੍ਰਿਆਛੰਦ ਤਵੈ ਮੁਕਲੇ ਦੂਤ ਲੰਕੇਸ਼ ਅਪੰ ਮਨੰ ਬਾਚ ਕਰਮੰ ਸ਼ਿਵੰ ਜਾਪ ਜਪੰ ਸਬੈ ਹੀਨੰ ਸਬੈ ਅੰਤਕਾਲੰ ਭਜੋ ਏਕ ਚਿੱਤੰ ਸੁਕਾਲੰ ਕਿਰਪਾਲੰ ਰਥੀ ਪਾਏ ਕੰਗਦੰਤ ਪੰਤੀ ਅਨੰਤੰ ਚਲੇ ਪਖਰੇ ਬਾਜਰਾਜੰ ਸੁਭੰਤੰ ਤਸੇ ਕਾ ਸੋਣ ਮੱਝੰ ਸੁਬੀਰੰ ਬਜੇ ਕਾਨਰੇ ਡੰਕ ਡੌਰੂਨ ਪੀਰੰ ਬਜੈ ਲਾਗ ਬਾਦੰ ਨਿਨਾਦੰਤ ਵੀਰੰ ਉਠੈ ਗਦ ਸਦੰ ਨਿਨਦੰ ਨਫੀਰੰ ਭਏ ਆਕਲੰ ਵਿਆਕਲੰ ਛੋਰ ਭਾਗਿੰ ਬਲੀ ਕੁੰਭ ਕਾਰੰ ਤਹੂ ਨਾਹੇ ਜਾਗਿੰ ਚਲੇ ਛਾੜ ਕੈ ਆਸ ਪਾਸੰ ਨਿਰਾਸੰ ਭਏ ਪ੍ਰਾਧ ਕੇ ਜਾਗ ਬੇਤੇ ਉਦਾਸੰ ਤਵੈ ਦੇਵ ਕੰਨਿਆ ਕਰਿਓ ਗੀਤ ਗਾਨ ਉਠਿਓ ਦੇਵ ਦੋਖੀ ਗਦਾ ਲੀਸ ਪਾਨੰ ਕਰੋ ਲੰਕ ਦੇ ਸੰਗ ਪ੍ਰਵੇਸ਼ੰਤਿ ਸੂਰੰ ਬਲੀ ਬੀਸ ਬਾਹੰ ਮਹਾ ਸ਼ਸਤਰ ਪੂਰੰ ਕਰੈ ਲਾਗ ਮੰਤਰੰ ਕੁ ਮੰਤਰੰ ਵਿਚਾਰੰ ਗਿਤੈ ਉਚਰੇ ਬੈਨ ਪ੍ਰਾਤੰ ਲੁਝਾਰੰ ਜਲੰ ਗਾਗਰੰ ਸਬਦ ਸਾ ਹੰਸਰ ਪੂਰੰ ਮੁਖੰ ਪੁਛ ਲਿਓ ਕੁੰਭ ਕਾਨੰ ਕਰੂਰੰ ਕਿਓ ਮਾਸ ਹਾਰੰ ਮਹਾ ਮੱਧ ਪਾਨ ਉਠਿਓ ਲੈ ਗਦਾ ਕੋ ਭਰਿਓ ਮਾਨੰ ਭਜੀ ਬਾਨਰੀ ਪੇਖ ਸੈਨਾ ਅਪਾਰੰ ਤਰਸੇ ਜੂਥ ਪੈ ਜੂਥ ਜੋਧਾ ਜੁਝਾਰੰ ਉਠੈ ਗਦ ਸਦੰ ਨਿਨਦੰਤ ਵੀਰੰਗ ਫਿਰੈ ਰੁੰਡ ਮੁੰਡੰ ਤਨੰ ਤਛ ਤੀਰੰਗ ਭੁਜੰਗ ਪ੍ਰਿਆਛੰ ਗਿਰੈ ਮੁੰਡ ਤੁੰਡੰ ਪਸੁੰਡੰ ਗਜਾਨੰ ਫਿਰੈ ਰੁੰਡ ਮੁੰਡੰ ਸੁਚੁੰਡੰ ਨਿਸ਼ਾਨੰ ਰੜੈ ਕੰਕ ਬੰਕੰ ਸਸੰਕੰਤ ਜੋਧੰ ਉਠੀ ਕੂਹੂ ਜੂਹੰ ਮਿਲੇ ਸੈਣ ਕ੍ਰੋਧੰ ਜਿਮੀ ਤੇਗ ਤੇਜੰ ਸਰੋਸੰ ਪ੍ਰਹਾਰੰ ਖਿਮੀ ਦਾਮਨੀ ਜਾਣ ਪਾਦੋ ਮਜਾਰੰ ਹਸੇ ਕੰਕ ਬੰਕੈ ਕਸੇ ਸੂਰ ਵੀਰੰ ਢਲੀ ਢਾਲ ਮਾਲੰ ਸੁਬੇ ਤਛ ਤੀਰੰ ਬਰਾਛੰਦ ਹਕ ਦੇਵੀ ਕਰੰ ਸਦ ਪੈਰੋ ਰੰ ਝਾਵੜੀ ਰੰ ਡਾਕਣੀ ਰੰ ਪਤਰ ਜੁਗਣ ਪਰੰ ਲੁਥ ਬਿਥੁਥ ਰੰ ਸਮੋਹੇ ਰੰ ਹੂ ਕੂੰ ਪਰੰ ਅਛਰੀ ਰੰ ਸਿੰਧਰੇ ਸਿੰਧਰੰ ਮਾਰ ਮਾਰ ਰੰ ਬਾਜ ਗੱਜੇ ਸਰੰ ਬਰਾਛੰਦ ਉਝਰੇ ਲੁਝਰੰਗ ਝੁਮਰੇ ਝੁਝਰੰਗ ਬੱਜੀਆਂ ਡੰਮਰੰਗ ਤਾਲਨੋ ਤੁਮਰੰਗ ਰਸਾਵਲ ਛੰਦ ਪਰੀ ਮਾਰ ਮਾਰੰਗ ਮੰਡੇ ਸ਼ਸਤਰ ਧਾਰੰਗ ਰਟੈ ਮਾਰ ਮਾਰੰਗ ਟਟੈ ਖਗ ਧਾਰੰਗ ਉਠੈ ਛੇ ਛੇ ਪਾਰੰਗ ਬਹੈ ਸਰੂਣ ਧਾਰੰਗ ਹਸੈ ਮਾਸ ਹਾਰੰਗ ਪੀਐ ਸਰੂਣ ਸਿਆਰੰਗ ਗਿਰੈ ਚੌਰ ਚਾਰੰਗ ਪਜੇ ਏਕ ਹਾਰੰਗ ਰਟੈ ਏਕ ਮਾਰੰਗ ਗਿਰੇ ਸੂਰ ਸਵਾਰੰਗ ਚਲੇ ਏਕ ਸਵਾਰੰਗ ਪਰੇ ਏਕ ਬਾਰੰਗ ਵੜੋ ਜੁਧ ਪਾਰੰ ਨਿਕਾਰੇ ਹਥਿਆਰੰਗ ਕਰੈ ਏਕ ਵਾਰੰ ਲਸੈ ਖਾਗ ਤਾਰੰ ਉਠੈ ਅੰਗ ਆਰੰ ਲਖੈ ਬਿਉਮ ਚਾਰੰ ਸੋ ਪੈ ਜੰਗ ਪਚਾਰੰ ਮੰਡੇ ਅਸਤਰ ਧਾਰੰ ਕਰੇ ਮਾਰ ਮਾਰੰ ਇਕੇ ਕੰਪ ਚਾਰੰ ਮਹਾਬੀਰ ਜੁਟੈ ਸਰੰਗ ਸੰਜ ਫੁਟੈ ਤੜੰਕਾਰ ਛੁਟੈ ਚੜੰਕਾਰ ਉਠੈ ਸਰੰਗ ਧਾਰ ਬੁਠੈ ਜਗੰਗ ਜੁਦ ਜੁਠੈ ਰਣੰਗ ਰੋਸ ਰੁਠੈ ਇਕੰ ਏਕ ਕੁਠੈ ਟਲੀ ਢਾਲ ਉਠੈ ਅਰੰਗ ਫੌਜ ਫੁਟੈ ਕੇ ਨੇਜੇ ਪਲਟੈ ਚਮਤਕਾਰ ਉਠੈ ਕਿਤੇ ਭੂਮ ਲੁੱਠੈ ਗਿਰੇ ਏਕ ਉਠੈ ਰਣਨ ਫੇਰ ਜੁਟੈ ਬਹੇ ਤੇਗ ਟੁੱਟੈ ਮਚੇ ਵੀਰ ਵੀਰੰ ਧਰੇ ਵੀਰ ਚੀਰੰ ਕਰੈ ਸ਼ਸਤਰ ਪਾਤੰ ਉਠੈ ਅਸਤਰ ਘਾਤੰ ਇਤੈ ਬਾਨ ਰਾਜੰ ਉਤੈ ਕੁੰਭ ਕਾਜੰ ਕਰਿਓ ਸਾਲ ਪਾਤੰ ਗਿਰਿਓ ਵੀਰ ਭਰਾਤੰ ਦੋ ਜਾਂਗ ਫੂਟੀ ਰਤਨ ਧਾਰ ਛੂਟੀ ਗਿਰੇ RAM ਦੇਖੇ ਬੜੇ ਦੁਸ਼ਟ ਲੇਖੇ ਕਰੀ ਬਾਣ ਬਰਖੰ ਭਰਿਓ ਸੈਨ ਹਰਖੰ ਹਣੇ ਬਾਣ ਤਾਨੰ ਝਿਣਿਓ ਕੁੰਭ ਕਾਨੰ ਪਏ ਦੇਵ ਹਰਖੰ ਕਰੀ ਪੋਹ ਬਰਖੰ ਸੁਣਿਓ ਲੰਕਨਾਥੰ ਹਣੇ ਭੂਮ ਮਾਥੰ ਇਸ ਸ੍ਰੀ ਵਿਚਿਤ੍ਰ ਨਾਟਕੇ ਰਾਮ ਉਤਾਰ ਕੁੰਭਕਰਨ ਬਦਾਇ ਧਿਆਇ ਸਮਾਪਤਮ